ਹੋਗਾ ਫਿਰ ਤਾਂ ਹੋਏਗਾ ਜੋ ਆਪ ਤੁਹਾਨੂੰ ਉਹ ਨਾ ਕੰਮ ਕਰਦਾ ਹੋਵੇ ਤੇ ਫੇਰ ਆਖੇਗਾ ਅੱਜ ਕੱਲ ਭਾਈ ਜਿਹੜੇ ਨੇ ਉਹ ਸਭ ਪ੍ਰਚਾਰ ਕਰਦੇ ਨੇ ਜੀ ਮਾਸ ਖਾਓ ਤੇ ਨਾਲੇ ਦੂਰ ਨੂੰ ਮੱਥੇ ਟੇਕੋ ਕਿੰਨਾ ਯੋਗ ਗੱਲ ਹੈ ਉਹ ਜਿਸ ਗੁਰੂ ਨਾਨਕ ਨੂੰ ਮੰਨਦੇ ਨੇ ਉਹ ਜੋ ਗੁਰੂ ਨਾਨਕ ਉਹਦੇ ਘਰ ਜਾਂਦਾ ਜੋ ਵੀ ਰੋਟੀ ਨਹੀਂ ਖਾਂਦਾ ਆਂਦਾ ਤੇਰੇ ਘਰ ਦੀ ਮੈਂ ਰੋਟੀ ਨਹੀਂ ਖਾਣੀ ਅਰਜ਼ ਕੀਤੀ ਕਰੋ ਰਸੋਈ ਸਤ ਜੀ ਨੇਬ ਨੂੰ ਤਰਦ ਕਰਦਾ ਜੇ ਕਰੋ ਸੋਈ ਪ੍ਰਕਾਸ਼ ਨਾਨਕ ਪ੍ਰਕਾਸ਼ ਕਰੋ ਰਸੋਈ ਸੰਤ ਜੀ ਭੋਜਨ ਜੋ ਬਣਾਏ ਸਰਦਾ ਪੂਰਨ ਆ ਸੁਣ ਸ੍ਰੀ ਗੁਰੂ ਵਾਲਾ ਮਹਾਰਾਜ ਮੇਰੇ ਘਰ ਚਲੋ ਤੇ ਮੇਰਾ ਲੰਗਰ ਕਰੋ ਤੇ ਮਾਰੇ ਕਹਿੰਦੇ ਨੇ ਗੱਲ ਸੁਣ ਹੋ ਨਾ ਤੁਮਰੋ ਖਾਏ ਪੀ ਹੋ ਤੁਮ ਜੀਵਨ ਕੇ ਸੰਤਾਪੀ ਪ੍ਰਥਮ ਤਜੋ ਆਮਿਸ਼ ਕੋ ਖਾਣਾ ਜਾ ਸਹਿਤ ਕਰੋ ਜੀਵਨ ਹਾਨਾ ਕਹਿੰਦੇ ਨੇ ਤੇਰੀ ਰੋਟੀ ਨਹੀਂ ਖਾਣੀ ਜੀ ਕਿਉਂ ਕਹਿੰਦੇ ਨੇ ਤੂੰ ਜੀਆਂ ਨੂੰ ਮਾਰਦਾ ਸਭ ਤੋਂ ਪਹਿਲਾਂ ਆਮਿਸ਼ ਆਮਿਸ਼ ਵੀ ਮਾਰ ਇੱਕ ਆਦੇਸ਼ ਹੈ ਜਿਹਦੇ ਵਿੱਚ ਮੈਂ ਬਗੈਰ ਅੰਗਰੇਜ਼ੀ ਜ਼ਬਾਨ ਤੋਂ ਕੋਈ ਬੋਰਡ ਨਹੀਂ ਕਿਤੇ ਵੇਖਿਆ ਕਿਉਂਕਿ ਹੋਰ ਜਿੰਨੀਆਂ ਵੀ ਮੁਲਕਾਂ 'ਚ ਗਏ ਆ ਨਾ ਉਹਨਾਂ ਦਾ ਵੀ ਹੁੰਦੇ ਨੇ ਬੋਰਡ ਤੇ ਨਾਲ ਅੰਗਰੇਜ਼ੀ ਵਿੱਚ ਵੀ ਬੋਰਡ ਲਿਖੇ ਹੁੰਦੇ ਆ ਪਰ ਤੁਸੀਂ ਸਾਰੇ ਪੰਜਾਬੀ ਹੋ ਇਸ ਵਾਸਤੇ ਤੁਸੀਂ ਕਦੇ ਆਪਣੇ ਮੁਲਕ ਗਏ ਹੋਵੋਗੇ ਨਾ ਤੇ ਤੁਸੀਂ ਸਟੇਸ਼ਨਾਂ ਦੇ ਉੱਤੇ ਬੋਰਡ ਲਿਖੇ ਪੜੇ ਹੋਣ ਇਹ ਵੀ ਨਾ ਆਖੇ ਹੋ ਪੰਡਤ ਨੇ ਆਪਣੇ ਕੋਲੋਂ ਇਹ ਸਮਝੋ ਅਰਥੇ ਦਾ ਕੱਢ ਲਿਆ ਤੇ ਗਵਰਨਮੈਂਟ ਵੱਲੋਂ ਸਰਟੀਫਾਈ ਕੀਤਾ ਹੈ ਕਰ ਉਥੇ ਇੱਕ ਲਿਖਿਆ ਹੁੰਦਾ ਨਾਨ ਵੈਜੀਟੇਰੀਅਨ ਇੱਕ ਉੱਥਾਂ ਲਿਖਿਆ ਹੁੰਦਾ ਵੈਜੀਟੇਰੀਅਨ ਇਹ ਤੋਂ ਨੇ ਅੰਗਰੇਜ਼ੀ ਚ ਲਫ਼ਜ਼ ਲਿਖੇ ਹੋਏ ਤੇ ਇੱਕ ਲਿਖਿਆ ਹੁੰਦਾ ਆਮਿਸ਼ ਭੋਜਨ ਵਾਲਾ ਇੱਕ ਹੁੰਦਾ ਆਮਿਸ਼ ਭੋਜਨ ਵਾਲਾ ਹਾਂ ਜਮਾ ਆਮਿਸ਼ ਤੇ ਇੱਕ ਦੂਜਾ ਜਿਹੜਾ ਉਹ ਜਿਹੜੇ ਸਮਝੋ ਨਹੀਂ ਮਾਸ ਖਾਣ ਵਾਲੇ ਉਹਨਾਂ ਦਾ ਭੋਜਨ ਦਾ ਥਾਂ ਜਿਹੜਾ ਹੁੰਦਾ ਸਾ ਜਮਾ ਆਮਿਸ਼ ਸਾ ਹੀ ਨਾ ਆ ਧੀਰਗ ਠੰਡੀ ਬਣ ਗਈ ਹੈ ਸਾਮਿਸ਼ ਆਮਿਸ਼ ਸਾ ਜਮਾ ਆਮਿਸ਼ ਭਾਵ ਉਹ ਜਗ੍ਹਾ ਜਿੱਥੇ ਤੁਹਾਨੂੰ ਮਾਸ ਦਾ ਖਾਣਾ ਵੀ ਮਿਲ ਸਕੇ ਪਰ ਅੱਜ ਕੱਲ ਤੇ ਅਸੀਂ ਜਿਹੜੇ ਖਾ ਪੀ ਲੈਨੇ ਨਾ ਇਸੇ ਤਰ੍ਹਾਂ ਉਹ ਜੇ ਆਖਣਾ ਭਈ ਮੈਂ ਵੀ ਇਹਦੇ ਤੋਂ ਬਚਿਆ ਤੇ ਮੇਰਾ ਮਨ ਕਹਿੰਦਾ ਵੀ ਉਹ ਇਹਦੇ ਤੋਂ ਬਚਿਆ ਅੱਜ ਕੱਲ ਇਹ ਆਮ ਹੈ तो ਮੇਰਾ ਮਤਲਬ संख्या तो ਇਹ ਸੀ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦੇਵਲੂਤ ਨੂੰ ਕਹਿੰਦੇ ਨੇ ਭਾਈ ਗੁਰਮਖਾ ਮਾਸ ਦਾ ਖਾਣਾ ਛੱਡ ਦੇ ਤੇ ਤਾਂ ਤੇਰਾ ਪ੍ਰਸ਼ਾਦਾ ਦੇਖਣਾ ਤੇ ਇਹ ਸਮਝ ਲਓ ਵੀ ਜੇ ਅੱਜ ਗੁਰੂ ਨਾਨਕ ਆ ਜਾਏ ਫਿਰ ਜਿਹੜੇ ਮਾਸ ਖਾਂਦੇ ਨੇ ਉਹਨਾਂ ਦਾ ਪ੍ਰਸ਼ਾਦਾ ਛੱਡ ਲੈਗਾ ਇਹ ਆਪਣੇ ਵਿਚਾਰ ਨਾਲ ਤੁਸੀਂ ਵਿਚਾਰ ਕਰ ਲਓ ਉਹ ਮੰਨਦੇ ਗੁਰੂ ਨਾਨਕ ਨੂੰ ਤੇ ਫੇਰ ਆਦੇ ਨੇ ਲਓ ਜੀ ਫਲਾਣੇ ਗੁਰੂ ਨੇ ਸ਼ਿਕਾਰ ਕੀਤਾ ਮੈਂ ਉਹਨਾਂ ਕੇ ਗੁਰੂ ਗੋਬਿੰਦ ਸਿੰਘ ਨੇ ਸ਼ਿਕਾਰ ਕੀਤਾ ਠੀਕ ਹੈ ਪਰ ਸੰਜੀ ਰੀਸਾਂ ਉਹਨਾਂ ਦੀਆਂ ਨਾ ਕਰੀਏ ਉਹ ਤਾਂ ਤੁਹਾਨੂੰ ਪਤਾ ਜਦੋਂ ਯੰਗ ਕਰਨ ਲੱਗੇ ਸਨ ਤੇ ਪੰਡਤ ਆਖਿਆ ਵੀ ਜੀ ਤੁਸੀਂ ਇਹ ਕੀ ਕੀਤਾ ਤੁਸੀਂ ਇਹਨੇ ਜਾਨਵਰ ਮਾਰ ਦੇ ਕੇ ਲਾਏ ਹੋ ਤੁਸੀਂ ਤੇ ਹਵਨ ਵਿੱਚ ਬੈਠੇ ਹੋ ਤੁਸੀਂ ਤੇ ਪ੍ਰਯੋਗ ਵਿੱਚ ਬੈਠੇ ਹੋ ਤੁਹਾਡੇ ਵਾਸਤੇ ਠੀਕ ਨਹੀਂ ਅੱਛਾ ਇਹ ਪੰਡਤ ਜੀ ਕਈ ਅਰਦਾਸ ਮੰਗ ਰਹੇ ਠੀਕ ਨਹੀਂ ਇਹ ਨਹੀਂ ਠੀਕ ਨੂੰ ਆਖਿਆ ਲਾ ਦਿਓ ਸਾਰੀਆਂ ਦੀਆਂ ਰੱਸੀਆਂ ਜਦੋਂ ਰੱਸੀਆਂ ਜਾ ਆਕਾਸ਼ ਨੂੰ ਉੱਡਣ ਵਾਲਾ ਆਕਾਸ਼ ਉੱਡ ਗਿਆ ਧਰਤੀ ਤੇ ਜਾਣ ਵਾਲੇ ਧਰਤੀ ਤੇ ਚਲੇ ਗਿਆ ਪਾਣੀ 'ਚ ਜਾਣ ਵਾਲੇ ਪਾਣੀ 'ਚ ਚਲੇ ਗਿਆ ਤੇ ਉਹ ਤੁਸੀਂ ਜਿਹੜਾ ਮੰਨਿਓ ਤੁਸੀਂ ਮੇਰਾ ਇੱਕ ਨਾਉ ਨਹੀਂ ਲਾ ਕੇ ਫੇਰ ਲਾ ਸਕਦੇ ਤੇ ਤੁਸੀਂ ਸਾਧੂ ਗੋਬਿੰਦ ਸਿੰਘ ਜੀ ਕਹਿੰਦੇ ਇਹ ਠੀਕ ਲਿਖਿਆ ਉਹਨਾਂ ਲਿਖਿਆ ਨਾਨਕ ਜਨਮ ਸਾਖੀ ਕਿ ਜੋ ਜੀ ਮਾਰ ਜਵਾਨ ਕਿਨਸੇ ਮਾਸ ਹਲਾਲ ਜਿਹੜਾ ਮਾਰ ਕੇ ਜਵਾ ਸਕਦਾ ਹੈ ਉਹ ਖਾ ਸਕਦਾ ਜੋ ਮੂਏ ਫਿਰ ਜੀਵਨ ਨਹੀਂ ਫਿਰ ਕਰਥਨ ਮਾਸ ਸਵਾਲ ਉਹ ਜਿਹੜਾ ਉਹਨੀ ਸ਼ਕਤੀ ਨਹੀਂ ਰੱਖਦਾ ਉਹ ਕਿਉਂ ਖਾਂਦਾ ਹੈ ਤੁਸੀਂ ਜੇ ਮਾਰ ਕੇ ਜਵਾ ਦਿਓ ਤੇ ਫਿਰ ਖਾ ਲਿਆ ਕਰੋ ਤੁਹਾਡੀ ਇਹਦੀ ਅਵਸਥਾ ਤੇ ਹੋਣੀ ਚਾਹੀਦੀ ਹੈ ਨਾ ਗੱਲਾਂ ਤੇ ਅਸੀਂ ਕਰ ਲੈਂਦੇ ਆ ਕਬੀਰ ਦੀਆਂ ਤੇ ਗੁਰੂਆਂ ਦੀਆਂ ਉਹ ਕਿਉਂ ਲਿਖਤ ਛੱਡੀਆਂ ਉਹਨਾਂ ਬਾਣੀ ਵਿੱਚ ਪਰ ਸਾਨੂੰ ਇਹ ਨਹੀਂ ਪਤਾ ਵੀ ਉਹਨਾਂ ਦੀ ਅਵਸਥਾ ਸਾਡੇ ਨਾਲ ਕਿੱਦੀ ਸੀ ਤੋ ਇਸ ਵਾਸਤੇ ਫਿਰ ਕਹੀ ਆਂਦੇ ਨੇ ਲਓ ਜੀ ਤੁਸੀਂ ਦਾਤਣ ਨਹੀਂ ਕਰਦੇ ਸਵੇਰੇ ਤੇ ਅਸੀਂ ਮਾਸ ਖਾ ਲਿਆ ਤੇ ਤਾਂ ਕਿ ਸ਼ਰਾਬ ਪੀ ਲਿਆ ਤਾਂ ਕੀ ਹੈ ਉਸ ਦਰਖਤ ਵਿੱਚ ਵੀ ਤੇ ਜੀ ਹੁੰਦਾ ਹੀ ਹੈ ਨਾ ਗੱਲ ਉਹਨਾਂ ਦੀ ਸੱਚੀ ਆ ਜੀ ਤੇ ਹੁੰਦਾ ਦਰਖਤ ਪਰ ਸੋਚਣ ਵਾਲੀ ਇਹ ਗੱਲ ਹੈ ਭਈ ਜਿੱਥੋਂ ਅਸੀਂ ਦਾਤਨ ਵੱਢ ਕੇ ਲਿਆਉਣੇ ਨਾ ਇੱਕ ਦਾਤਨ ਉਥੋਂ ਪੰਜਵੇਂ ਸੱਤਵੇਂ ਦਿਨ ਨੂੰ ਜਾ ਕੇ ਵੇਣਿਆ ਤੇ ਦਾਤਨਾ ਹੋਰ ਪੰਜ ਛੇ ਨਾਲ ਪੁੰਗਲੀਆਂ ਹੁੰਦੀਆਂ ਨੇ ਤੇ ਬੱਕਰੇ ਦੀ ਲੱਤ ਵੱਢ ਲੋ ਹਾਂ ਜੇ ਪੰਜਵੇਂ ਸੱਤਵੇਂ ਦਿਨ ਨੂੰ ਛੇ ਲੱਤਾਂ ਲਗੀਆਂ ਹੋਣੀਆਂ ਤੇ ਤੁਸੀਂ ਵੀ ਖਾ ਲਿਆ ਕਰੋ ਇਹ ਗੁਨਾਹ ਸੂਲ ਦੇ ਕਿਨੇ ਉਲਟੀਆਂ ਦੇ ਲੋਕੀ ਉਥੇ ਤੇ ਛੇ ਹੋਰ ਸਮਝੋ ਲੱਤਾਂ ਲੱਗ ਜਾਂਦੀਆਂ ਨੇ ਦਾਤਾਂ ਦਾ ਨਾਲ ਲੱਗ ਜਾਂਦੀਆਂ ਨੇ ਤੇ ਬੱਕਰੇ ਦੇ ਕੰਨ ਵੱਢ ਕੇ ਵੇਖੋ ਫੇਰ ਕਿੰਨੇ ਕੰਨ ਲੱਗਦੇ ਕਿਵੇਂ ਅਸੀਂ ਬੁੱਧੂ ਬਣਿਆ ਔਰ ਲੋਕਾਂ ਨੂੰ ਬਣਾਈ ਜਾਂਦੇ ਆ ਗੁਰਬਾਣੀ ਦਾ ਬਿਲਕੁਲ ਉਲਟ ਜਾਂਦੇ ਆ ਜਿੰਨਾ ਨਾਮ ਵਿੱਚ ਮੇਰੇ ਗੁਰੂ ਗੋਬਿੰਦ ਸਿੰਘ ਗੁਰੂ ਰਾਮ ਸਿੰਘ ਸਤਿਗੁਰੂ ਨੇ ਕਦੇ ਅਸੀਂ ਸਾਨੂੰ ਉਹਨਾਂ ਵਿੱਚ ਅਸੀਂ ਫੇਰ ਖੰਡਿਤ ਹੋ ਕੇ ਤੇ ਉਸ ਦੀ ਬਾਣੀ ਨੂੰ ਵੀ ਨਾ ਜਲਾਣ ਦੇ ਖਾਣਾ ਮਾਸ ਪੀਣਾ ਸ਼ਰਾਬ ਤੇ ਅਖੰਡ ਪਾਠ ਕਰਨੇ ਯਾਰ ਉਹ ਪੜਨ ਵਾਲੀ ਸਾਡਾ ਹੁਣ ਤੁਸੀਂ ਦੱਸੋ ਮੇਰਾ ਪੜਨ ਵਾਲੀ ਤੁਹਾਡਾ ਕਿੱਦਾਂ ਕੋ ਭਲਾ ਹੋ ਜਾਏਗਾ ਤੁਹਾਡਾ ਕਿੱਡਾ ਕੁ ਭਲਾ ਹੋ ਜਾਏਗਾ ਇਹ ਗੱਲ ਗਲਤ ਹੈ ਮੈਂ ਇਹਨਾਂ ਗੱਲਾਂ ਨੂੰ ਨਹੀਂ ਮੰਨਣ ਵਾਲਾ ਜੀ ਪਾਣੀ ਕਮੀ ਪੈਂਦੀ ਹੈ ਪਾਣੀ ਕਮੀ ਪਾ ਕੇ ਤੇਰਾ ਕਰੇ ਵਿੱਚ ਉਧਰ ਪੰਜ ਸਤਮਾਈਆਂ ਬੈਠੀਆਂ ਹੁੰਦੀਆਂ ਨੇ ਉਧਰ ਭਾਈ ਜੀ ਬੈਠੇ ਹੁੰਦੇ ਨੇ ਮਾਈਆਂ ਵੀ ਆਖੀ ਜਾਣ ਆਹ ਹਾ ਹਾ ਹਾ ਕੁਝ ਮਾਈਓ ਕੀ ਜੇ ਅਰੇ ਬਾਣੀ ਕਰਨੀ ਪੈਂਦੀ ਹੈ ਕੀ ਫਾਇਦਾ ਤੁਹਾਨੂੰ ਪਾਣੀ ਕਮੀ ਪੈ ਤੁਸੀਂ ਦੱਸੋ ਵੀ ਹੁਣ ਤੁਹਾਨੂੰ ਮੈਂ ਬਾਣੀ ਪੜ੍ਹ ਕੇ ਸੁਣਾਉਣ ਲੱਗਾ ਤੇ ਤੁਹਾਡੀ ਕੰਨੀ ਬਾਣੀ ਪਾਉਣੀ ਹੈ ਤੇ ਤੁਸੀਂ ਦੱਸਿਓ ਤੁਹਾਨੂੰ ਫਾਇਦਾ ਕੀ ਹੈ ਕਰਨਾਵਾਨ ਪਰ ਪ੍ਰਣਾਮ ਸੋ ਪ੍ਰਾਣੀ ਤਰਾ ਭੂਮੀ ਅਤੇ ਮਨ ਸੰਤ ਕੋਤ ਰੱਖਿਆ ਸੰਸੇ ਨਾ ਦਦਉ ਸ਼ਿਵੀ ਉਹੀ ਨਰੇਸ਼ ਰਾਜਾ ਭੂਤ ਧਾਰਮ ਕਾ ਪਰ ਆਦਾ ਤਾਦੀ ਰਾ ਸ਼ਿਵਰਨਾਮਾ ਸਰਵ ਸਤਵਾਦ ਹੈ ਪ੍ਰਦਾ ਦੇਖਿਓ ਤਮ ਤਤ ਧਰਮਿੰ ਦਾ ਚਿਨ ਮਪੁਰ ਦਰਾਮਾਇਆ ਕਪੋਤ ਬਾਪ ਸ਼ਰਮਿੰ ਅਨਮੁਕਤ ਤੁਰਕਮ ਕੀ ਪਤਾ ਲੱਗਾ ਜੀ ਤੁਹਾਨੂੰ ਪਤਾ ਲੱਗਾ ਮੈਂ ਪੰਡਤ ਦੀ ਜ਼ਬਾਨ ਨੂੰ ਵਾਲ ਪੈ ਗਿਆ ਚੰਗਾ ਬੜਾ ਸੀ ਹੋਰ ਸਾਰੀਆਂ ਗੱਲਾਂ ਕਰਨ ਲੱਗ ਪਿਆ ਇਹ ਵੀ ਬਾਣੀ ਹੈ ਇਹਦੇ ਨਾਲ ਤੁਹਾਡਾ ਕੋਈ ਫਾਇਦਾ ਨਹੀਂ ਹੋਣਾ ਪਹਿਲਾਂ ਬਾਣੀ ਪੜੋ ਤੇ ਸੁਣੋ ਤੇ ਫੇਰ ਬਾਣੀ ਨੂੰ ਮੰਨੋ ਤੇ ਤਾਂ ਜਾ ਕੇ ਤੁਹਾਡਾ ਫਾਇਦਾ ਭਾਈ ਗੁਰਦਾਸ ਨੇ ਲਿਖਿਆ ਪੁੱਛ ਤਾਂ ਕਥਾ ਕਤੇ ਮਾਰਗ ਨਾ ਕਰੇ ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ ਪੁੱਛ ਤਾਂ ਸੁਹਾਗਰੀ ਪਰ ਕਰਨ ਹੈ ਜੋ ਹਾਗਰੀ ਕਰੇ ਦੇ ਵਿਚਾਰ ਕਰ ਤੇ ਜਾ ਬੁਲਾਈਏ ਪੁੱਛ ਮੈਂ ਖਾਦਾ ਖਾਤਾ ਖੁਦਰਾ ਸੰਜਮ ਤੋਂ ਕੈਸੇ ਬਤੇ ਰੋਗ ਸੁਖ ਸਾਜ ਮੇ ਕਮਾਈਏ ਕੋਈ ਗਾਇ ਸੁਣੇ ਆਖੇ ਮੇ ਤੇ ਪਾਈਏ ਨਾ ਪਰਮ ਪਦ ਗੁਰੂ ਉਪਦੇਸ਼ ਕਹੇ ਜੋਲੋ ਨਾ ਹੁਣ ਮੁੰਡੇ ਨੂੰ ਤਾਂ ਤਾਪ ਚੜਿਆ ਆ ਤੇ ਮੰਜੀ ਤੇ ਪਿਆ ਆ ਬੁਖਾਰ ਨਾਲ ਲਿਲਕਿਆ ਲੈਣ ਆ ਕੇ ਮੰਜੀ ਤੇ ਪਿਆ ਆਖੀ ਆਏ ਖਾਵੜ ਕੀ ਕੁਨੀ ਸਾਰੇ ਤੇ ਬੁਖਾਰ ਨਹੀਂ ਹੁੰਦਾ ਖਾਵੜ ਕੀ ਕੁਨੀ ਸਾਰੇ ਤੇ ਬੁਖਾਰ ਨਹੀਂ ਹੁੰਦਾ ਤਾਂ ਸੋਦਾ ਬੁਖਾਰ ਲੈ ਜਾਏਗਾ ਇਹ ਤਾਂ ਵੀ ਉਹਦਾ ਬੁਖਾਰ ਲੈ ਜਾਏਗਾ ਜਦ ਤੱਕ ਉਹ ਕੁਨੀ ਖਾਏਗਾ ਨਾ ਮੂੰਹ ਕਾੜਾ ਹੋ ਗਿਆ ਤੇ ਆਖੇ ਖੰਡ ਗੁਲਾਬ ਨੂੰ ਮਿਸ਼ਰੀ ਮੂੰਹ ਮਿੱਠਾ ਹੋ ਜਾਏਗਾ ਹਨੇਰੇ ਵਿੱਚ ਬੈਠਾ ਆਖੇ ਸੂਰਜ ਚੰਦਰਮਾ ਦੀਵਾ ਸਮਝੀ ਕਦੇ ਪ੍ਰਕਾਸ਼ ਨਹੀਂ ਹੋਤਾ ਜਿਹੜਾ ਗਾਉਂ ਨਾਲ ਤੋਂ ਸੁਣਨਾ ਸਾਡਾ ਪਾਰੋ ਤਾਰਾ ਨਹੀਂ ਹੋਣਾ ਜਦ ਤੱਕ ਅਸੀਂ ਆਪਣੀ ਪ੍ਰੈਕਟੀਕਲ ਲਾਈਫ ਨਾ ਉਹਦੇ ਤੇ ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਤੂੰ ਆਪਣੀ ਪ੍ਰੈਕਟੀਕਲ ਲਾਈਫ ਨਹੀਂ ਬਣਾਉਂਦਾ ਤੇ ਫੇਰ ਸਜਣਾ ਇੱਥੇ ਕੰਮ ਦੀ ਨਹੀਂ ਤੇਰੀ ਇਹ ਗੱਲ ਸੋ ਮੈਂ ਅਰਜ਼ ਕਰਿਆ ਥਾ ਭਈ ਮਾਸ ਜਿਹੜਾ ਸਭ ਤੋਂ ਪਹਿਲਾਂ ਮਾਸ ਮਾਸਾ ਨੂੰ ਜੋ ਵੀ ਪਹਿਰਾ ਮਾਸ ਕੁੱਤੇ ਦਾ ਮਨ ਚਿਰਤਾ ਪਾ ਕੇ ਕੁੱਤੇ ਦਾ ਮਾਸ ਤੇ ਕੁੱਤੇ ਦਾ ਮਾਸ ਰਿਤਾ ਕਾਦੇ ਵਿੱਚ ਸ਼ਰਾਬ ਵਿੱਚ ਪਾ ਕੇ ਉਹਨੂੰ ਵੇਲ ਕੇ ਤਰਿਆ ਕਿੱਥੇ ਤਰਿਆ ਮਾਰ ਖੋਪੜੀ ਤੋਂ ਸੰਬੰਧੀ ਬਾਤ ਇਨਸਾਨ ਦੀ ਖੋਪੜੀ ਵਿੱਚ ਕਰ ਲਿਆ ਜਿੱਥੋਂ ਭੈੜੀ ਵਾਸ਼ਨਾ ਆਉਂਦੀ ਤੇ ਕਢਿਆ ਕਾਦੇ ਨਾਲ ਰਤੂ ਭਰਿਆ ਕਪੜਾ ਕਰਕਜਣ ਤਾਰ ਰੱਬ ਦਾ ਭਰਿਆ ਕਪੜਾ ਉਹਦੇ ਨਾਲ ਉਸ ਨੂੰ ਕੱਜ ਲਿਆ ਤੇ ਲੈ ਕੇ ਕੌਣ ਜਾ ਰਹੀ ਆ ਟੱਕ ਲੈ ਚੱਲਦੀ ਚੂਹੜੀ ਕਰ ਭੋਗ ਮਿਲਾਸ ਖੋਟਾ ਕਲਮ ਕਰਕੇ ਤੈਨੂੰ ਢੱਕ ਕੇ ਲਈ ਜਾਂਦੀ ਹੈ ਕਿ ਕੋਈ ਤੁਹਾਡੇ ਵਰਗਾ ਸਿੱਖ ਅਗੂ ਮਿਲ ਪਿਆ ਉਹ ਕਹਿੰਦਾ ਪੁੱਤਰੀਏ ਕੀ ਕੱਢ ਕੇ ਲਈ ਜਾਂਦੀ ਏ ਇਹ ਕੀ ਆ ਕਹਿੰਦੀ ਜੀ ਕੁੱਤੇ ਦਾ ਮਾਸ ਸ਼ਰਾਬ ਗਿਰਦਾ ਆ ਮਾਨਸ ਦੀ ਏ ਰੱਬ ਦਾ ਭਰਿਆ ਕਪੜਾ ਤੋਂ ਉਹਦੇ ਨਾਲ ਕੱਢ ਕੇ ਲਈ ਜਾਂਦੀ ਹੈ ਆਪ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ ਉਹ ਜਦੋਂ ਪੁੱਛਿਆ ਤੇ ਉਸਨੇ ਦੱਸਿਆ ਨਾ ਚੀਜ਼ਾਂ ਨੇ ਤੇ ਕਹਿੰਦਾ ਫਿਰ ਮੇਰਾ ਸ਼ੰਕਾ ਦੂਰ ਕਰ ਦੇ ਵੀ ਇਹਨੂੰ ਕੱਢ ਕੇ ਕਿਉਂ ਲਈ ਜਾਂਦੀ ਏ ਉਹ ਕਹਿੰਦੀ ਹੈ ਕੱਜ ਕੇ ਇਸ ਵਾਤੇ ਲਈ ਜਾਣੀਆਂ ਕਿ ਨਦਰੀ ਪਵੇ ਆਖਿਰ ਤਕਾਨ ਮਤ ਹੋਏ ਬਿਨਾਸ ਆਖਿਰ ਤਕਾਨ ਪੁਰਸ਼ ਨੂੰ ਵੇਖ ਰਿਹਾ ਤੇ ਇਹਨੂੰ ਵੀ ਪੈੜਾ ਨਾ ਹੋ ਜਾਏ ਤੇ ਕਿਰ ਬਣਾ ਚੱਲਣੇ ਸ਼ੁਰੂ ਹੋ ਜਾਣ ਔਰ ਆਖਿਰ ਤਕਾਨ ਕਿੱਡਾ ਕੁ ਵੱਡਾ ਹੈ ਹੋਰ ਅੱਗੇ ਚਲੋ ਇਤਿਹਾਸ ਦੀ ਸਾਖੀ ਹੁੰਦੀ ਹੈ ਉਹਨਾਂ ਨੇ ਲਿਖਿਆ ਹੈ ਕਿ ਸਾਧੂ ਸੀ ਬਾਹਰ ਰਿਹਾ ਕਰਦਾ ਸਾਧੂ ਉਹਦੇ ਕੋਲ ਰਾਜੇ ਦੀ ਕੰਨਿਆ ਪੜਨ ਵਾਸਤੇ ਜਾਇਆ ਕਰਦੀ ਵਿਦਿਆ ਦੀ ਪ੍ਰਾਪਤੀ ਵਾਸਤੇ ਸਾਧੂ ਬੜਾ ਬ੍ਰਹਮ ਸ਼ੋਤਰੀ ਬ੍ਰਹਮ ਦੇਸ਼ੀ ਤੇ ਉੱਚੀ ਆਤਮਾ ਦਾ ਸਾਧੂ ਉਹ ਪੁੱਤਰੀ ਬਾਪੂ ਨੂੰ ਪੜਾਉਂਦਾ ਰੋਜ਼ ਸਿੱਖਿਆ ਲੈਣ ਜਾਂਦੀ ਏ ਸਿੱਖਿਆ ਲੈ ਕੇ ਵਾਪਸ ਆ ਜਾਂਦੀ ਏ ਸੰਤਾਂ ਜਿੱਥੇ ਡੇਰਾ ਲਾਇਆ ਹੁੰਦਾ ਉੱਥੇ ਛਾਂ ਦਾ ਤੇ ਪਾਣੀ ਦਾ ਹਮੇਸ਼ਾ ਬੰਦੋਬਸਤ ਕਰਕੇ ਰਹੀ ਹੈ ਸੰਤਾਂ ਦੀ ਜਗ੍ਹਾ ਤੇ ਇੱਕ ਪਿੱਪਲ ਸੀ ਪਿੱਪਲ ਉਧਰ ਪਦਾਤੇ ਦੀ ਉਸ ਪਿੱਪਲ ਉੱਤੇ ਕਿਸੇ ਇਲ ਨੇ ਆ ਕੇ ਆਲਣਾ ਪਾ ਦਿੱਤਾ ਜਦੋਂ ਇਹਨੇ ਆਲਣਾ ਪਾ ਦਿੱਤਾ ਉਸ ਨੇ ਕਿਤੋਂ ਇੱਕ ਹੱਡੀ ਲਿਆ ਕੇ ਨਾ ਤੇ ਉਸ ਆਲਣ ਦੇ ਵਿੱਚ ਰੱਖ ਜਦੋਂ ਹੱਡੀ ਆਲਣੇ ਵਿੱਚ ਰੱਖ ਦਿੱਤੀ ਤੇ ਉਹ ਪਿੱਪਲ ਜਿਹੜਾ ਸੀ ਉਹ ਸੁੱਕਣਾ ਸ਼ੁਰੂ ਹੋ ਗਿਆ ਹੁਣ ਜਦੋਂ ਪਿੱਪਲ ਸੁੱਕ ਗਿਆ ਤੇ ਸੰਤ ਕਹਿੰਦੇ ਨੇ ਸੰਗਤਾਂ ਆਉਂਗੀਆਂ ਤੇ ਛਾਵੇਂ ਕਿੱਥੇ ਬੈਣਗੀਆਂ ਇਹ ਤੇ ਮਾੜੀ ਗੱਲ ਹੈ ਪਿੱਪਲ ਇਹ ਸੁੱਕ ਕਿਉਂ ਗਿਆ